ਹੁਣ ਤੁਹਾਡੇ ਸਾਹਮਣੇ ਇਹਨਾਂ ਲੋਕਾਂ ਨੂੰ ਇਹ ਨਹੀਂ ਪਏ ਇੰਗਲੈਂਡੋਂ ਆਏ ਨੇ ਤੇ ਮੈਂ ਵਡਿਆਈ ਵਾਸਤੇ ਇਹਨਾਂ ਦੇ ਵਾਸਤੇ ਕੋਈ ਲਫ਼ਜ਼ ਬੋਲਣ ਲੱਗਾ ਵਾਂ ਇਹ ਵਡਿਆਈ ਸੱਚੀ ਹੈ ਜਿਹੜੀ ਉਹ ਮੈਨੂੰ ਕਰਨੀ ਹੀ ਪੈ ਗਈ ਸਟੇਜ ਦੇ ਉੱਤੇ ਆ ਇਹ ਸਤਗੁਰ ਦੀ ਸਿਫਤ ਹੈ ਸਾਧ ਸੰਗਤ ਜੀ ਇੱਥੇ ਜਬ ਕਿਛ ਪਾਇਆ ਤਾਂ ਗਰਭ ਕਰਤ ਹੈ ਇੱਥੇ ਥੋੜਾ ਜਿਹਾ ਦੋ 2 ਕਿੱਲੇ ਜ਼ਮੀਨ ਸਾਡੇ ਕੋਲ ਵੱਜ ਜਾਏ ਜਾਂ ਕੋਈ 10 ਮਣ ਕਿੱਲੇ ਦਾ ਝਾੜ ਵਾਜਿਆ ਤੇ ਅਸੀਂ ਆਣਾ ਸਤਗੁਰ ਦੀ ਲੋੜ ਵੀ ਕੀ ਹੈ ਪਰ ਧੰਨੇ ਨੇ ਤੇ ਧੰਨ ਇਹਨਾਂ ਦਾ ਸਤਗੁਰੂ ਜਗਜੀਤ ਸਿੰਘ ਸਾਡਾ ਸਾਰਿਆਂ ਦਾ ਸਤਗੁਰੂ ਜਗਜੀਤ ਸਿੰਘ ਜਿਨੇ ਇੰਨੀ ਸਰਮਾਇਆ ਤੇ ਇੰਨੀਆਂ ਸਹੂਲਤਾਂ ਤੇ ਇਹੋ ਜਿਹੇ ਸਹੂਲਤਾਂ ਵਾਲੇ ਦੇਸ਼ 'ਚ ਰਹਿ ਕੇ ਫੇਰ ਵੀ ਗੁਰੂ ਪਿਆਰਿਆਂ ਨੇ ਆਪਣੇ ਸਤਗੁਰ ਦੇ ਚਰਨਾਂ ਦਾ ਆਪਣੇ ਹਿਰਦੇ 'ਚ ਨਿਵਾਸ ਕੀਤਾ ਹੈ ਤੇ ਫੇਰ ਵੀ ਇਹਨਾਂ ਸਾਜਾਂ ਨਾਲ ਉੱਥੇ ਕੀਰਤਨ ਕਰਦੇ ਨੇ ਸਾਧ ਸੰਗ ਜੀ ਹੁਣ ਮੇਰਾ ਕਹਿਣ ਤੋਂ ਭਾਵ ਹੈ ਜਥੇਦਾਰ ਪ੍ਰਧਾਨ ਸੁਲੱਖਣ ਸਿੰਘ ਜੀ ਇੰਗਲੈਂਡ ਤੋਂ ਜਿਹੜੇ ਸੰਗਤ ਨੂੰ ਨਾਲ ਲੈ ਕੇ ਆਏ ਨੇ ਮੇਰਾ ਜੀ ਕਰਦਾ ਵੀ ਸਾਰੇ ਜਥੇਦਾਰ ਇੰਨੀ ਇੰਨੀ ਸੰਗਤ ਆਪਣੇ ਚ ਆਪਣੇ ਇਲਾਕੇ ਚੋਂ ਲੈ ਕੇ ਆਉਣ ਤੇ ਫਿਰ ਮੇਲਾ ਜ਼ਿਆਦਾ ਭਰੇ ਤੇ ਬੜੇ ਸੋਹਣੇ ਲੱਗੀਏ ਹਾਂਜੀ ਮਾਨਯੋਗ ਸਾਧ ਸਿੰਘ ਜੀ ਬਾਹਰ ਆ ਪੰਡਾਲ ਦੇ ਪਿੱਛੇ ਗੱਡੀ ਖੜੀ ਹੈ ਜਿਹੜਾ ਮੈਂ ਨੰਬਰ ਏਡੀ ਛੇਤੀ ਨਹੀਂ ਬੋਲ ਸਕਦਾ ਮੈਨੂੰ ਟਾਈਮ ਲੱਗਣਾ ਅਨਪੜ੍ਹ ਜਿਹਾ ਬੰਦਾ ਉਹ ਗੱਡੀ ਵਾਲੇ ਸੱਜਣ ਛੇਤੀ ਛੇਤੀ ਪੰਜਾਂ ਚੌਂ ਮਿੰਟਾਂ 'ਚ ਗੱਡੀ ਇਥੋਂ ਪਾਸੇ ਕਰ ਲੈਣ ਨਹੀਂ ਤੇ ਪਾਰੇ ਵਾਲਾ ਲੈ ਜਾਣੀ ਤੇ ਫਿਰ ਮੇਲੇ ਦੇ ਭੋਗ ਤੋਂ ਪਿੱਛੇ ਪੰਜ ਸੱਤ ਲੱਭਣੀ ਦਿਨ ਲੱਭਣੀ ਹੈ ਗੱਡੀ ਉਹ ਛੇਤੀ ਆਪਣੀ ਗੱਡੀ ਸੰਭਾਲ ਲਓ ਇਥੋਂ ਥਾਂ ਵੇਲਾ ਕਰੋ ਨਹੀਂ ਤੇ ਪਾਰੇ ਵਾਲਾ ਲੈ ਜਾਣੀ ਗੱਡੀ ਉਹ ਬੰਦਨ ਅਨਕ ਅਨਕਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪਰਨਾਮ ਉਹ ਜੀ ਮੁਖ ਤੇ ਕਹਿਣ ਨਾ ਜਾਏ ਜੋ ਸੁਖ ਦਰਸ਼ਨ ਦਾ ਉਹ ਮੁਖ ਤੇ ਕਹਿਣ ਨਾ ਜਾਏ ਜੋ ਸੁਖ ਦਰਸ਼ਨ ਦਾ

ਦਰਸ਼ਨ ਦਾ ਜੋ ਸੁਖ ਦਰਸ਼ਨ ਦਾ ਪਰਮ ਸਤਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਆਪਾਂ ਸਾਰੇ ਹੀ ਆਪੋ ਆਪਣੀ ਮਨਵਿਰਤੀ ਨੂੰ ਇਕਾਗਰ ਕਰਨ ਵਾਸਤੇ ਰਸਨਾ ਪਵਿੱਤਰ ਕਰਨ ਲਈ ਸਾਰੇ ਜਾਣੇ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਕ ਵਾਰੀ ਫੇਰ ਸਾਰੇ ਜਾਣੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਸਾਧ ਸੰਗਤ ਜੀ ਇੱਕ ਵਾਰੀ ਫੇਰ ਸਾਰੇ ਜਣੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸਾਧ ਸੰਗਤ ਜੀ ਆਪ ਵੀ ਧੰਨ ਹੋ ਜੋ ਕਈਆਂ ਦਿਨਾਂ ਤੋਂ ਇੱਥੇ ਆ ਕੇ ਅੰਮ੍ਰਿਤ ਰੂਪੀ ਸਰੋਵਰ ਦੇ ਵਿੱਚ ਚੁੱਭੀਆਂ ਮਾਰ ਰਹੇ ਹੋ ਨਾਮ ਸਿਮਰਨ ਗੁਰਬਾਣੀ ਕੀਰਤਨ ਸਤਿਗੁਰੂ ਜੀ ਦਾ ਦਰਸ਼ਨ ਉਸ ਦਾ ਸਾਰਾ ਲਾਹਾ ਲੈ ਰਹੇ ਹੋ ਸਾਧ ਸੰਗਤ ਜੀ ਜੋ ਇਹ ਸਮਾਂ ਹੈ ਕਈ ਜਗ੍ਹਾ ਹੁੰਦੀਆਂ ਹਨ ਜਿੱਥੇ ਜਾ ਕੇ ਥੋੜੇ ਜਿਹਾ ਪੈਸੇ ਦੇ ਕੇ ਉਸ ਜਗ੍ਹਾ ਦੇ ਵਿੱਚ ਦਾਖਲ ਹੋਇਆ ਜਾ ਸਕਦਾ ਜਿਸ ਤਰ੍ਹਾਂ ਸਰਕਸ ਹੁੰਦੀ ਹੈ ਜਾਂ ਕੋਈ ਹੋਰ ਫਿਲਮ ਲੋਕੀ ਦੇਖਣ ਜਾਂਦੇ ਹਨ ਪਰ ਸਾਧ ਸੰਗਤ ਜੀ ਇੱਕ ਆ ਜਗ੍ਹਾ ਐਸੀ ਐ ਸਤਿਗੁਰੂ ਜੀ ਦਾ ਘਰ ਜਿੱਥੇ ਬਿਨਾ ਭਾਗਾ ਤੋਂ ਨਹੀਂ ਆਇਆ ਜਾ ਸਕਦਾ ਤੇ ਇਸ ਸਮੇਂ ਦਾ ਮੁੱਲ ਵੀ ਕੋਈ ਨਹੀਂ ਪਾ ਸਕਦਾ ਚਾਹੇ ਜਿੰਨੇ ਮਰਜ਼ੀ ਪੈਸੇ ਹੋਣ ਕੋਲ ਸਤਿਗੁਰੂ ਜੀ ਦੇ ਦਰਸ਼ਨ ਦਾ ਸਾਧ ਸੰਗਤ ਦੇ ਦਰਸ਼ਨ ਦਾ ਇੱਕ ਇੱਕ ਛਿਨ ਦਾ ਕੋਈ ਮੁੱਲ ਨਹੀਂ ਪਾ ਸਕਦਾ ਇਸ ਕਰਕੇ ਇਸ ਨੂੰ ਅਮੋਲ ਲਿਖਿਆ ਹੈ ਜਿਸ ਦਾ ਮੁੱਲ ਨਾ ਪਾਇਆ ਜਾ ਸਕੇ ਭਾਈ ਗੁਰਦਾਸ ਜੀ ਇੱਕ ਕਵਿਤ ਵਿੱਚ ਲਿਖਦੇ ਹਨ ਕਹਿੰਦੇ ਹਨ ਕਿ ਚਿਰੰਕਾਲ ਮਾਨਸ ਜਨਮ ਨਿਰਮੋਲ ਪਾਇਓ ਸਫਲ ਜਨਮ ਗੁਰ ਚਰਨ ਸਰਨ ਕਾ ਜੋ ਇਹ ਜੋ ਪਹਿਲੀ ਗੱਲ ਹੈ ਸਾਡਾ ਮਨੁੱਖਾ ਜਨਮ ਹੀ ਅਮੋਲ ਹੈ ਜਿਸ ਦਾ ਮੁੱਲ ਕੋਈ ਨਹੀਂ ਪਾ ਸਕਦਾ ਇਹ ਜੋ ਅਮੋਲ ਤਾਂ ਹੈ ਪਰ ਸਾਧ ਸੰਗਤ ਜੀ ਇਹ ਅਸਫਲ ਵੀ ਹੋ ਸਕਦਾ ਹੈ ਸਫਲ ਤਾਂ ਹੈ ਜੇ ਸਾਨੂੰ ਸਤਿਗੁਰੂ ਜੀ ਦੀ ਚਰਨ ਦੀ ਸਰਨ ਪ੍ਰਾਪਤ ਹੁੰਦੀ ਹੈ ਤਾਂ ਸੋ ਕਿੰਨੇ ਭਾਗਾਂ ਵਾਲੇ ਹਾਂ ਕਿ ਇਹ ਸਮਾਂ ਸਾਨੂੰ ਪ੍ਰਾਪਤ ਹੋਇਆ ਫਿਰ ਲਿਖਦੇ ਹਨ ਕਿ ਲੋਚਨ ਅਮੋਲ ਗੁਰਦਰਸ ਅਮੋਲ ਦੇਖੈ ਇਹ ਜੋ ਅੱਖਾਂ ਹਨ ਇਹ ਵੀ ਅਮੋਲ ਹਨ ਕਿਉਂ ਮੋਲ ਹਨ ਕਿਉਂਕਿ ਜੋ ਸਤਿਗੁਰੂ ਜੀ ਦਾ ਦਰਸ਼ਨ ਹੈ ਉਸ ਅਮੋਲ ਦਰਸ਼ਨ ਨੂੰ ਦੇਖਦਿਆਂ ਹਨ ਅੱਖਾਂ ਤਾਂ ਅਮੋਲ ਹਨ ਸਰਵਣ ਅਮੋਲ ਗੁਰਬਚਨ ਧਰਨ ਕੈ ਇਸ ਤਰ੍ਹਾਂ ਅੱਗੇ ਲਿਖਦੇ ਹਨ ਕਿ ਨੱਕ ਵੀ ਅਮੋਲ ਹੈ ਨਾਸਕਾ ਅਮੋਲ ਚਰਨਾਰ ਬਿੰਦ ਬਾਸਨਾ ਕੈ ਹੱਥ ਤਾਂ ਅਮੋਲ ਹਨ ਕਿਉਂਕਿ ਉਹ ਹਸਤ ਅਮੋਲ ਗੁਰਦੇਵ ਕੈ ਸਫਲ ਗੁਰਦੇਵ ਸੇਵ ਕੈ ਸਫਲ ਪੈਰ ਤਾਂ ਅਮੋਲ ਹਨ ਕਿ ਚਰਨ ਅਮੋਲ ਪ੍ਰਦਖਣਾ ਕਰਨ ਕੈ ਇਸ ਚੀਜ਼ ਦਾ ਭਾਵ ਮੇਰਾ ਕਹਿਣ ਤੋਂ ਇਹ ਕਿ ਕੋਈ ਮੁੱਲ ਨਹੀਂ ਪਾ ਸਕਦਾ ਤੇ ਜੋ ਇਹ ਨਜ਼ਾਰਾ ਹੈ ਇਸ ਨੂੰ ਕੋਈ ਬਿਆਨ ਵੀ ਨਹੀਂ ਕਰ ਸਕਦਾ ਜੋ ਸਤਿਗੁਰੂ ਜੀ ਦਾ ਦਰਸ਼ਨ ਸਾਧ ਸੰਗਤ ਦਾ ਦਰਸ਼ਨ ਇਹ ਜੋ ਸੇਵਾ ਰੂਪੀ ਕੁੰਭ ਹੈ ਇਸ ਨੂੰ ਬਿਆਨ ਵੀ ਕੋਈ ਨਹੀਂ ਕਰ ਸਕਦਾ ਦਾਸ ਜੀ ਪਾਸ ਜਾ ਕੇ ਕਿਸੇ ਨੇ ਅਰਜ਼ ਕੀਤੀ ਕਿ ਮਹਾਰਾਜ ਤੁਸੀਂ ਕਵੀ ਹੋ ਤੇ ਕਵੀ ਬਹੁਤ ਕੁਝ ਬਿਆਨ ਕਰ ਜਾਇਆ ਕਰਦੇ ਹਨ ਆਮ ਬੰਦੇ ਦੀ ਬੁੱਧੀ ਉੱਥੋਂ ਤੱਕ ਨਹੀਂ ਜਾਂਦੀ ਜਿੱਥੋਂ ਤੱਕ ਕਵੀ ਬਿਆਨ ਕਰ ਸਕਦੇ ਹਨ ਤੁਸੀਂ ਦਾਸ ਜੀ ਨੂੰ ਆਖਿਆ ਕਿ ਤੁਸੀਂ ਕਵੀ ਹੋ ਤੁਸੀਂ ਦੱਸੋ ਕੁਝ ਦਰਸ਼ਨਾਂ ਦਾ ਜਿਹੜਾ ਤੁਹਾਨੂੰ ਸਵਾਦ ਆਉਂਦਾ ਹੈ ਥੋੜਾ ਜਿਹਾ ਬਿਆਨ ਕਰਕੇ ਸਾਨੂੰ ਦੱਸੋ ਤੁਸੀਂ ਦਾਸ ਜੀ ਚੁੱਪ ਹੋ ਗਏ ਥੋੜੀ ਦੇਰ ਬਾਅਦ ਬੋਲੇ ਆਖਣ ਲੱਗੇ ਹੋਰ ਮੈਂ ਸਭ ਕੁਝ ਬਿਆਨ ਕਰ ਸਕਦਾ ਪਰ ਸਤਿਗੁਰੂ ਦਾ ਦਰਸ਼ਨ ਮੈਂ ਬਿਆਨ ਨਹੀਂ ਕਰ ਸਕਦਾ ਪੁੱਛਣ ਵਾਲੇ ਨੇ ਪੁੱਛਿਆ ਕਿਉਂ ਆਖਣ ਲੱਗੇ ਕਿ ਜਿਹੜੀ ਮੇਰੀ ਜੀਵ ਹੈ ਨਾ ਜੀਵ ਨਾਲ ਬਿਆਨ ਕਰਨਾ ਹੈ ਜੀਵ ਨੂੰ ਅੱਖਾਂ ਨਹੀਂ ਹਨ ਜਿਹੜੀਆਂ ਅੱਖਾਂ ਨਾਲ ਮੈਂ ਦਰਸ਼ਨ ਦੇਖਦਾ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਹਨਾਂ ਅੱਖਾਂ ਨੂੰ ਜੀਵ ਨਹੀਂ ਹੈ ਜੋ ਕੁਝ ਮੈਂ ਦੇਖ ਰਿਹਾ ਉਸ ਨੂੰ ਮੈਂ ਸ਼ਬਦਾਂ ਦੇ ਵਿੱਚ ਤਬਦੀਲ ਨਹੀਂ ਕਰ ਸਕਦਾ ਗਿਰਾ ਅਨੈਨ ਨੈਨ ਬਿਨ ਬਾਨੀ ਮੇਰੀ ਜੀਵ ਹੈ ਉਹ ਬਿਨਾ ਨੈਣਾ ਤੋਂ ਹੈ ਮੇਰੇ ਨੈਣ ਜਿਹੜੇ ਹਨ ਉਹ ਬਿਨਾ ਜੀਵ ਤੋਂ ਹਨ ਮੈਂ ਕਿਸ ਤਰ੍ਹਾਂ ਬਿਆਨ ਕਰਾਂ ਆਖਦੇ ਹਨ ਭਗਵਾਨ ਕ੍ਰਿਸ਼ਨ ਜੀ ਦੇ ਵੇਲੇ ਇੱਕ ਗੋਪੀ ਹੋਈ ਹੈ ਚੰਦਰਾਵਲ ਉਸ ਨੇ ਚੰਦਰਾਵਲ ਨੇ ਆਪਣੀਆਂ ਸਖੀਆਂ ਨੂੰ ਮਖੌਲ ਕਰਨਾ ਕਿ ਤੁਹਾਨੂੰ ਕ੍ਰਿਸ਼ਨ ਦੇ ਵਿੱਚੋਂ ਕੀ ਦੀਦਾ ਉਹ ਆਖਣ ਲੱਗੀਆਂ ਜੋ ਸਾਨੂੰ ਦੀਦਾ ਉਹ ਅਸੀਂ ਦੱਸ ਨਹੀਂ ਸਕਦੀਆਂ ਆਖਣ ਲੱਗੀਆਂ ਚੰਦਰਾਵਲ ਆਖਣ ਲੱਗੀ ਐਵੇਂ ਤੁਸੀਂ ਪਖੰਡ ਕਰਦੀਆਂ ਹੋ ਕਾਲਾ ਜਿਹਾ ਹੈਗਾ ਤੁਹਾਨੂੰ ਪਤਾ ਨਹੀਂ ਉਹਦੇ ਵਿੱਚੋਂ ਕੀ ਨਜ਼ਰ ਆ ਰਿਹਾ ਭਗਵਾਨ ਕ੍ਰਿਸ਼ਨ ਨੂੰ ਗੋਪੀਆਂ ਨੇ ਅਰਜ਼ ਕਰ ਦਿੱਤੀ ਕਿ ਮਹਾਰਾਜ ਆ ਇੱਕ ਹੈ ਗੋਪੀ ਜਿਹੜੀ ਕਹਿੰਦੀ ਹੈ ਕਿ ਅਸੀਂ ਪਖੰਡ ਕਰਦੀਆਂ ਅਸੀਂ ਇਸ ਨੂੰ ਬਿਆਨ ਨਹੀਂ ਕਰ ਸਕਦੇ ਜੋ ਸਾਨੂੰ ਦਰਸ਼ਨ ਵਿੱਚੋਂ ਮਿਲਦਾ ਆਪ ਜੀ ਕਿਰਪਾ ਕਰੋ ਕਿਤੇ ਇਹਨੂੰ ਵੀ ਨਜ਼ਾਰਾ ਦਿਖਾ ਲਓ ਇੱਕ ਦਿਨ ਮਾਇਆ ਵਰਤਾਈ ਭਗਵਾਨ ਨੇ ਹਨੇਰਾ ਕਰ ਦਿੱਤਾ ਸਿਰਫ ਭਗਵਾਨ ਕ੍ਰਿਸ਼ਨ ਜੀ ਦੇ ਘਰ ਦੇ ਵਿੱਚ ਚਾਨਣ ਚੰਦਰਾਵਲ ਦੀ ਮਾਤਾ ਨੇ ਆਖਿਆ ਕਿ ਉਹਨਾਂ ਦੇ ਘਰੋਂ ਜਾ ਕੇ ਦੀਵਾ ਬਾਲ ਕੇ ਆ ਦੀਵਾ ਬਾਲਣ ਵਾਸਤੇ ਗਈ ਤੇ ਭਗਵਾਨ ਕ੍ਰਿਸ਼ਨ ਜੀ ਬਾਹਰੋਂ ਆਏ ਦਰਸ਼ਨ ਜਿਸ ਵੇਲੇ ਕੀਤਾ ਭਗਵਾਨ ਕ੍ਰਿਸ਼ਨ ਜੀ ਦਾ ਤੇ ਚੰਦਰਾਵਲ ਦੀ ਟਿਕਟਕੀ ਲੱਗ ਗਈ ਭਗਵਾਨ ਕ੍ਰਿਸ਼ਨ ਦੇ ਚਿਹਰੇ ਵੱਲ ਜੇ ਬੱਟੀ ਜਿਹੜੀ ਬੱਟ ਕੇ ਤੇਲ ਦੇ ਨਾਲ ਲਵੇੜ ਕੇ ਅੱਗ ਲਾਉਣੀ ਸੀ ਜਿਸ ਬੱਟੀ ਨੂੰ ਉਹ ਰੂਹ ਦੀ ਬੱਟੀ ਦੀ ਜਗ੍ਹਾ ਤੇ ਆਪਣੀ ਉਂਗਲੀ ਤੇਲ ਦੇ ਨਾਲ ਲਵੇੜ ਕੇ ਤੇ ਲਾਟ ਦੇ ਉੱਤੇ ਕਰ ਦਿੱਤੀ ਲਾਟ ਦੇ ਉੱਤੇ ਉਂਗਲੀ ਕੀਤੀ ਭਗਵਾਨ ਕ੍ਰਿਸ਼ਨ ਦੇ ਚਿਹਰੇ ਵੱਲ ਵੇਖ ਰਹੀ ਆ ਉਂਗਲੀ ਨੂੰ ਅੱਗ ਲੱਗੀ ਹੋਈ ਆ ਉਸ ਨੂੰ ਕੋਈ ਪਤਾ ਨਹੀਂ ਕਿ ਕੀ ਹੋ ਰਿਹਾ ਗੋਪੀਆਂ ਨੇ ਪੁੱਛਿਆ ਚੰਦਰਾਵਲ ਸੁਣਾ ਉਹ ਕਿਹੜੀ ਚੀਜ਼ ਹੈ ਜਿਹੜੀ ਨਾਲ ਤੇਰੇ ਮਨ ਦੀ ਹਾਲਤ ਇਹ ਹੋਈ ਹੈ ਕੀ ਤੂੰ ਬਿਆਨ ਕਰ ਸਕਦੀ ਹੈ ਤੇ ਉਹ ਆਖਣ ਲੱਗੀ ਮੁਖ ਤੇ ਕਹਿਣ ਨਾ ਜਾਏ ਜੋ ਸੁਖ ਦਰਸ਼ਨ ਦਾ ਉਹਦੀ ਮੁਖ ਤੇ ਕਹਿਣ ਨਾ ਜਾਏ ਜੋ ਸੁਖ ਦਰਸ਼ਨ ਦਾ

ਸਾਧ ਸਿੰਘ ਜੀ ਮੈਂ ਆਪ ਜੀ ਨੂੰ ਇੱਕ ਅਰਜ ਕਰਨੀ ਹੈ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਵਸ ਦੇ ਸਬੰਧ ਵਿੱਚ ਜਿਨ੍ਹਾਂ ਦੇ ਜੋ ਇਹ ਤਰਵੇੜੀ ਪੁਰਬ ਆਪਾਂ ਮਨਾ ਰਹੇ ਹਾਂ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਦਾ ਪ੍ਰਕਾਸ਼ ਉਤਸਵ ਹੋਲਾ ਮਹੱਲਾ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਉਤਸਵ ਚੇਤਰਵਦੀ ਤੀਜ 1946 ਬਿਕਰਮੀ ਨੂੰ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ ਮਾਤਾ ਜੀਵਨ ਕੌਰ ਜੀ ਦੇ ਕੁੱਖੋਂ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਦੇ ਗ੍ਰਹਿ ਵਿਖੇ ਆਖਦੇ ਹਨ ਕਿ ਜਿਸ ਵੇਲੇ ਅਵਤਾਰ ਧਾਰਿਆ ਤੇ ਸ੍ਰੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਕਈ ਬੋਲੇ ਕੀਤੇ ਕਿ ਵੱਡੇ ਪ੍ਰਤਾਪ ਵਾਲਾ ਆਇਆ ਹੈ ਇਹਨੇ ਸਾਧ ਸੰਗਤ ਨੂੰ ਬੜੇ ਸੁਖ ਦੇਣੇ ਹਨ ਇਸ ਦਾ ਪ੍ਰਤਾਪ ਸਾਰੀ ਦੁਨੀਆ ਵਿੱਚ ਫੈਲੇਗਾ ਇਹ ਤਾਦ ਬੜੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਵਰ ਦਿੱਤੇ ਸ੍ਰੀ ਮਾਤਾ ਜੀਵਨ ਕੌਰ ਜੀ ਤੇ ਮਾਤਾ ਫਤਿਹ ਕੌਰ ਜੀ ਨੇ 100 ਮਣ ਗੁੜ ਖੁਸ਼ੀ ਦੇ ਵਿੱਚ ਉਸ ਵੇਲੇ ਸਾਧ ਸੰਗਤ ਨੂੰ ਆਉਂਦੇ ਜਾਂਦੇ ਰਾਹੀਆਂ ਨੂੰ ਵੰਡਿਆ ਸਾਧ ਸੰਗਤ ਜੀ ਨਿਹੰਗ ਸਿੰਘ ਕਿਰਪਾਲ ਸਿੰਘ ਜੀ ਦੋ ਨਿਹੰਗ ਸਿੰਘ ਚਮਕੌਰ ਸਾਹਿਬ ਤੋਂ ਬੁੱਢਾ ਦਲ ਦੇ ਉਹਨਾਂ ਨੂੰ ਦਰਸ਼ਨ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਉਹਨਾਂ ਨੇ ਆਖਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਦੇ ਕੇ ਸੁਖੋਪਤੀ ਅਵਸਥਾ ਦੇ ਵਿੱਚ ਨਾ ਸੁੱਤੇ ਸਨ ਨਾ ਜਾਗਦੇ ਸਨ ਉਹਨਾਂ ਨੂੰ ਹੁਕਮ ਹੋਇਆ ਕਿ ਮੈਂ ਸ੍ਰੀ ਭੈਣੀ ਸਾਹਿਬ ਵਿਖੇ ਪ੍ਰਗਟ ਹੋਇਆ ਹਾਂ ਜੇ ਤੁਸੀਂ ਮੇਰੇ ਦਰਸ਼ਨ ਕਰਨੇ ਹਨ ਤੇ ਉੱਥੇ ਆ ਕੇ ਦਰਸ਼ਨ ਕਰ ਲਓ ਉਹ ਦੋਨੋਂ ਨਿਹੰਗ ਸਿੰਘ ਸ੍ਰੀ ਭੈਣੀ ਸਾਹਿਬ ਵਿਖੇ ਆਏ ਇੱਕ ਸਿੰਘ ਨੂੰ ਦਰਸ਼ਨ ਹੋਏ ਸਨ ਦੂਸਰੇ ਨੂੰ ਜਿਸ ਵੇਲੇ ਉਹਨੇ ਦੱਸਿਆ ਕਿ ਉਹ ਆਖਣ ਲੱਗਾ ਕਿ ਮੈਂ ਤਾਂ ਤਾਂ ਮੰਨਾਂਗਾ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਿਨ ਐਤਵਾਰ ਰਾਤ ਢੜੀ ਤੇ ਪ੍ਰਗਟ ਹੋਏ ਸਨ ਜੇ ਇਹ ਵੀ ਇਸ ਤਰ੍ਹਾਂ ਪ੍ਰਗਟ ਹੋਏ ਹੋਣਗੇ ਤਾਂ ਮੈਂ ਮੰਨਾਂਗਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਪਾਸ ਆ ਕੇ ਅਰਜ ਬੇਨਤੀ ਕੀਤੀ ਅਰਜ ਬੇਨਤੀ ਜਿਸ ਵੇਲੇ ਕੀਤੀ ਤੇ ਸਤਿਗੁਰੂ ਹਰੀ ਸਿੰਘ ਜੀ ਆਖਣ ਲੱਗੇ ਇਹ ਤਾਂ ਗੱਲ ਠੀਕ ਹੈ ਕਿ ਸਾਡੇ ਗ੍ਰਹਿ ਵਿਖੇ ਸਹਿਬ ਜਿਆਦਾ ਪ੍ਰਗਟ ਹੋਇਆ ਹੈ ਹੋਇਆ ਵੀ ਐਤਵਾਰ ਰਾਤ ਨੂੰ ਢਲੀ ਰਾਤੇ ਹੈ ਬਾਕੀ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਹਨ ਇਹ ਤੁਸੀਂ ਜਾ ਕੇ ਆਪ ਦੇਖ ਲਓ ਜੋ ਸਿੱਖ ਸ਼ੰਕਾ ਕਰਕੇ ਆਇਆ ਸੀ ਕਿ ਮੈਂ ਤਾਂ ਮੰਨਾਂਗਾ ਜੇ ਐਤਵਾਰ ਦੀ ਰਾਤ ਨੂੰ ਢਲੀ ਰਾਤੇ ਪ੍ਰਕਾਸ਼ ਹੋਇਆ ਹੋਏਗਾ ਤੇ ਉਸ ਦੀ ਤਾਂ ਤਸੱਲੀ ਹੋ ਗਈ ਜਿਸ ਨਿਹੰਗ ਸਿੰਘ ਨੇ ਜਿਸ ਨੂੰ ਸੁਖੋਪਤ ਅਵਸਥਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਦਰਸ਼ਨ ਦਿੱਤਾ ਸੀ ਉਹ ਆਖਣ ਲੱਗਾ ਮੈਂ ਤਾਂ ਤਾਂ ਮੰਨਾਂਗਾ ਜਿਸ ਤਰ੍ਹਾਂ ਦਾ ਦਰਸ਼ਨ ਮੈਨੂੰ ਸੁਪਨੇ ਵਿੱਚ ਹੋਇਆ ਉਸ ਤਰ੍ਹਾਂ ਦਾ ਦਰਸ਼ਨ ਹੋਏਗਾ ਮੈਂ ਤਾਂ ਮੰਨਾਂਗਾ ਮਾਤਾ ਜੀਵਨ ਕੌਰ ਜੀ ਦੇ ਕੋਲ ਸਿੱਖ ਇੱਕ ਭੇਜਿਆ ਤੇ ਮਾਤਾ ਜੀਵਨ ਕੌਰ ਜੀ ਆਖਣ ਕੇ ਜਿਆਦਾ ਅਜੇ ਉਮਰ ਵਿੱਚ ਛੋਟਾ ਹੈ ਸਮਾਂ ਬੜਾ ਭਿਆਨਕ ਹੈ ਅੰਗਰੇਜ਼ਾਂ ਦਾ ਰਾਜ ਸੀ ਪਤਾ ਪਤਾ ਵੈਰੀ ਹੈ ਵੀ ਇਤਨੇ ਛੋਟੇ ਸਹਿਬਜ਼ਾਦੇ ਨੂੰ ਆ ਨਿਹੰਗ ਸਿੰਘਾਂ ਨੂੰ ਦਰਸ਼ਨ ਕਰਾਉਣਾ ਠੀਕ ਨਹੀਂ ਤੇ ਨਿਹੰਗ ਸਿੰਘ ਉਹਨਾਂ ਨੂੰ ਆਖਣ ਲੱਗੇ ਕਿ ਅਸੀਂ ਹੋਰ ਕੋਈ ਕੰਮ ਨਹੀਂ ਆਏ ਅਸੀਂ ਦਰਸ਼ਨ ਕਰਨ ਆਏ ਹਾਂ ਅਖੀਰ ਨੂੰ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਜ਼ਿਆਦਾ ਜ਼ੋਰ ਪਾਉਣ ਤੇ ਮਾਤਾ ਜੀਉਣ ਕੌਰ ਜੀ ਉਹਨਾਂ ਦੇ ਮਨ ਤੇ ਮਿਹਰ ਪਈ ਤੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਤਿੰਨਾਂ ਦਿਨਾਂ ਦੇ ਸਨ ਉਸ ਵੇਲੇ ਝੋਲੀ ਵਿੱਚ ਲੈ ਕੇ ਸਰਦਲ ਤੋਂ ਬਾਹਰ ਜੋ ਮੰਦਰ ਸਨ ਉਹਨਾਂ ਦੀ ਸਰਦਲ ਤੋਂ ਬਾਹਰ ਲਿਆ ਕੇ ਮਾਤਾ ਜੀਵਨ ਕੌਰ ਜੀ ਨੇ ਨਿਹੰਗ ਸਿੰਘਾਂ ਨੂੰ ਦਰਸ਼ਨ ਕਰਾਇਆ ਤੇ ਜਿਸ ਵੇਲੇ ਦਰਸ਼ਨ ਕੀਤਾ ਨਿਹੰਗ ਸਿੰਘਾਂ ਨੇ ਲੋਟਪੋਟ ਹੋ ਗਏ ਤੇ ਮੂੰਹ ਦੇ ਵਿੱਚੋਂ ਜੋ ਤੁਕ ਪੜੀ ਉਹਨਾਂ ਨੇ ਗੁਰਬਾਣੀ ਦੀ ਉਹ ਆਪਾਂ ਵੀ ਪੜੀਏ ਉਹ ਜੀ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਸੰਗਤ ਜੀ ਜੋ ਇੰਗਲੈਂਡ ਤੋਂ ਸਾਧ ਸੰਗਤ ਆਈ ਹੈ ਚੱਲ ਕੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਤੇ ਸਤਿਗੁਰੂ ਜੀ ਦੇ ਚਰਨਾਂ ਦੀ ਧੂੜੀ ਜੋ ਪ੍ਰਾਪਤ ਕਰਨ ਵਾਸਤੇ ਐਡੇ ਦੂਰੋਂ ਚੱਲ ਕੇ ਆਏ ਹਾਂ ਸਾਡਾ ਇੱਕ ਇੱਕ ਸੈਕਿੰਡ ਸਫਲਾ ਹੈ ਉਥੋਂ ਲਾ ਕੇ ਚੱਲ ਕੇ ਜੋ ਸਾਨੂੰ ਸਤਿਗੁਰੂ ਜੀ ਦੇ ਦਰਸ਼ਨ ਹੋਏ ਹਨ ਆਪ ਜੀ ਦੇ ਦਰਸ਼ਨ ਹੋਏ ਹਨ ਸਾਨੂੰ ਕੱਲ ਸਤਿਗੁਰੂ ਜੀ ਦੇ ਉੱਥੇ ਕੋਠੀ ਦੇ ਵਿੱਚ ਪਰਸੋਂ ਦਰਸ਼ਨ ਕਰਨ ਦਾ ਸਮਾਂ ਪ੍ਰਾਪਤ ਹੋਇਆ ਸ੍ਰੀ ਸਤਿਗੁਰੂ ਜੀ ਘਾਹ ਦੇ ਉੱਤੇ ਦਰਸ਼ਨ ਦੇ ਰਹੇ ਸਨ ਤੇ ਸਾਧ ਸਿੰਘ ਜੀ ਮੋਰਾ ਨੇ ਪਹਿਲਾਂ ਪੌੜੀਆਂ ਸ਼ੁਰੂ ਕੀਤੀਆਂ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਕੱਢਣੀਆਂ ਸ਼ੁਰੂ ਕੀਤੀਆਂ ਤੇ ਮਨ ਦੇ ਵਿੱਚ ਵਿਚਾਰ ਆਇਆ ਤੇ ਸੱਚੇ ਪਾਤਸ਼ਾਹ ਜੀ ਬਾਰ-ਬਾਰ ਦੇਖਦੇ ਹਨ ਨਾਲੇ ਆਖਦੇ ਹਨ ਕਿ ਦੇਖੋ ਮੋਰ ਨੇ ਕਿੰਨਾ ਚਿਰ ਹੋ ਗਿਆ ਪਹਿਲ ਪਾਈ ਹੋਈ ਆ ਫੇਰ ਥੋੜੀ ਦੇਰ ਆਖਣ ਕੇ ਦੇਖੋ ਮੋਰ ਨੂੰ ਕਿੰਨਾ ਚਿਰ ਹੋ ਗਿਆ ਪਹਿਲ ਪਾਈ ਹੋਈ ਆ ਇਸ ਤਰ੍ਹਾਂ ਕਰਦੇ ਨੂੰ ਸਾਧ ਸਿੰਘ ਜੀ ਸਵਾ ਘੰਟਾ ਹੋ ਗਿਆ ਮੋਰ ਦੀ ਪਹਿਲ ਨਹੀਂ ਖਤਮ ਹੋਈ ਤੇ ਮੇਰੇ ਮਨ ਦੇ ਵਿੱਚ ਆਇਆ ਕਿ ਹੋਰ ਤਾਂ ਕੋਈ ਕਾਰਨ ਨਹੀਂ ਮੋਰ ਦੀ ਪਹਿਲ ਪਾਉਣ ਦਾ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰਤੱਖ ਦਰਸ਼ਨ ਹੋ ਰਹੇ ਹੋਣ ਤੇ ਸਾਧ ਸੰਗਤ ਦੀ ਸਾਰੀ ਕਾਇਨਾਤ ਖਿੜ ਜਾਂਦੀ ਹੈ ਪਸ਼ੂ ਪੰਛੀ ਸਾਰੇ ਹੀ ਖਿੜ ਜਾਂਦੇ ਹਨ ਫੁੱਲ ਦਰਖਤ ਸਾਰੇ ਖਿੜ ਜਾਂਦੇ ਹਨ ਸੋ ਮੇਰੇ ਮਨ ਦੇ ਵਿੱਚ ਇੱਕ ਦੋ ਲਾਈਨਾਂ ਆਈਆਂ ਉਹ ਮੈਂ ਆਪ ਜੀ ਨਾਲ ਸਾਂਝੀਆਂ ਕਰਕੇ ਤੇ ਅਸੀਂ ਖਿਮਾ ਮੰਗਾਂਗੇ ਮਾਲਕ ਮੌਜ ਦੇ ਮੌਜ ਵਿੱਚ ਜਦੋਂ ਆ ਕੇ ਬਾਹਰ ਬੈਠਦੇ ਦਰਸ ਦਿਖਾਉਂਦੇ ਨੇ ਪੰਛੀ ਵਿੱਚ ਆਕਾਸ਼ ਜੋ ਫਿਰਨ ਉੜਦੇ ਦਰਸ਼ਨ ਦੇਖ ਕੇ ਮਸਤ ਹੋ ਜਾਮਦੇ ਨੇ ਅਸਾਂ ਵੇਖਿਆ ਮੋਰ ਵੀ ਖੁਸ਼ੀ ਹੁੰਦੇ ਅਸਾਂ ਵੇਖਿਆ ਮੋਰ ਵੀ ਖੁਸ਼ੀ ਹੁੰਦੇ ਖੁਸ਼ੀ ਹੋ ਕੇ ਚੰਗਰਾ ਪਾਵਦੇ ਨੇ ਪਹਿਲਾਂ ਪੌਣ ਤੋਂ ਹਟਣ ਨਾ ਕਈ ਘੰਟੇ ਦੇਖ ਪਾਤਸ਼ਾਹ ਉਹਨੂੰ ਦੇ ਨੇ ਹਿਰਦੇ ਵਿੱਚ ਸਾਡੇ ਹਿਰਦੇ 'ਚ ਤੁਸਾਂ ਦਾ ਵਾਸ ਹੋਵੇ ਸਾਡੇ ਹਿਰਦੇ 'ਚ ਤੁਸਾਂ ਦਾ ਵਾਸ ਹੋਵੇ ਅਰਜ ਮੰਨ ਲਓ ਅਸਾਂ ਤੇ ਤਰਸ ਕਰਕੇ ਇਹ ਜੋ ਸਾਰੀ ਕਾਇਨਾਤ ਹੀ ਖਿੜੀ ਹੋਈ ਏ ਇਹ ਖਿੜੀ ਹੈ ਤੁਸਾਂ ਦਾ ਦਰਸ ਕਰਕੇ ਸਾਧ ਸੰਗਤ ਜੀ ਇਹਨਾਂ ਸ਼ਬਦਾਂ ਨਾਲ ਖਿਵਾ ਮੰਗਦੇ ਹਾਂ